ਤੂੰ ਕਦ ਮਿਲੇਗਾ ਤੂੰ ਕਦ ਮਿਲੇਗਾ ਵਿਆਕੁਲ ਨੈਣ ਤਰਸ ਗਏ ਨੇ ਤੇਰੇ ਦੀਦਾਰ ਨੂੰ ਵਿਆਕੁਲ ਨੈਣ ਤਰਸ ਗਏ ਨੇ ਤੇਰੇ ਦੀਦਾਰ ਨੂੰ ਤੇਰੇ ਬਾਝੋਂ ਲੱਗਦਾ ਇੱਕ ਅੰਤਹੀਣ ਖਲਾ ਤੇਰੇ ਬਾਝੋਂ ਲੱਗਦਾ ਇੱਕ ਅੰਤਹੀਣ ਖਲਾ ਤੂੰ ਕੋਲ ਹੁੰਨਾ ਤੂੰ ਕੋਲ ਹੁੰਨਾ ਤਾਂ ਅੰਤਰਾਤਮਾ ਭਰੀ ਭਰੀ ਸਵਾਦ ਸਵਾਦ ਹੋ ਜਾਂਦੀ ਹੈ ਤੂੰ ਕੋਲ ਹੁੰਨਾ ਅੰਤਰਾਤਮਾ ਭਰੀ ਭਰੀ ਸਵਾਦ ਸਵਾਦ ਹੋ ਜਾਂਦੀ ਹੈ ਤੇਰੀ ਆਵਾਜ਼ ਸੁਣੀ ਤੇਰੀ ਆਵਾਜ਼ ਸੁਣੀ ਤਰਸਤੇ ਕੰਨਾਂ 'ਚ ਮਧੁਰ ਰਸ ਟਪਕਿਆ ਤੇਰੀ ਆਵਾਜ਼ ਸੁਣੀ ਤਰਸਦੇ ਕੰਨਾਂ 'ਚ ਮਧੁਰ ਰਸ ਟਪਕਿਆ ਜਿਉਂ ਪਪੀਹੇ ਨੂੰ ਸ਼ਾਂਤੀ ਬੂੰਦ ਮਿਲ ਗਈ ਹੋਵੇ ਜਿਉਂ ਪਪੀਹੇ ਨੂੰ ਸ਼ਾਂਤੀ ਬੂੰਦ ਮਿਲ ਗਈ ਹੋਵੇ ਸਵਾਦ ਸਵਾਦ ਸਵਾਦ ਸਵਾਚ ਪਤਾ ਹੀ ਨਹੀਂ ਲੱਗਾ ਤੂੰ ਮੈਨੂੰ ਕੀ ਕਿਹਾ ਤੇ ਮੈਂ ਤੈਨੂੰ ਕੀ ਕਿਹਾ ਤੂੰ ਮੈਨੂੰ ਕੀ ਕਿਹਾ ਤੇ ਮੈਂ ਤੈਨੂੰ ਕੀ ਕਿਹਾ ਹੁਣ ਤਾਂ ਇਹੀ ਤੜਪ ਹੈ ਹੁਣ ਤਾਂ ਬਸ ਇਹੀ ਤੜਪ ਹੈ ਤੂੰ ਕਦ ਮਿਲੇਗਾ ਤੂੰ ਕਦ ਮਿਲੇਗਾ ਕਦ ਤੇਰੇ ਕੋਲ ਬੈਠ ਸਕਣ ਦੇ ਖੁਸ਼ ਨਸੀਬ ਪਲ ਮਿਲ ਸਕਣਗੇ ਕਦ ਤੇਰੇ ਕੋਲ ਬੈਠ ਸਕਣ ਦੇ ਨਸੀਬ ਪਲ ਮਿਲ ਸਕਣਗੇ ਤੂੰ ਮੇਰੀ ਅੰਤਰਾਤਮਾ ਦੀ ਆਵਾਜ਼ ਸੁਣ ਤੂੰ ਮੇਰੀ ਅੰਤਰਾਤਮਾ ਦੀ ਆਵਾਜ਼ ਸੁਣ ਮਿਲਣ ਦੇ ਕੁਝ ਪਲ ਦੇ ਦੇ ਮਿਲਣ ਦੇ ਕੁਝ ਪਲ ਦੇ ਦੇ ਤੜਪਦੀ ਜਿੰਦ ਨੂੰ ਸ਼ਾਂਤ ਕਰ ਤੜਪਦੀ ਜਿੰਦ ਨੂੰ ਸ਼ਾਂਤ ਕਰ ਕੰਨਾਂ ਨੂੰ ਮਧੁਰ ਆਵਾਜ਼ ਦੇ ਕੰਨਾਂ ਨੂੰ ਮਧੁਰ ਆਵਾਜ਼ ਦੇ ਤੂੰ ਕਦ ਮਿਲੇਗਾ ਤੂੰ ਕਦ ਮਿਲੇਗਾ ਵਿਆਕੁਲ ਨੈਣ ਤਰਸ ਗਏ ਨੇ ਤੇਰੇ ਦੀਦਾਰ ਤੂੰ ਕਦ ਮਿਲੇਗਾ ਵਿਆਕੁਲ ਨੈਣ ਤਰਸ ਗਏ ਨੇ ਤੇਰੇ ਦੀਦਾਰ ਨੂੰ ਤੂੰ ਕਦ ਮਿਲੇਗਾ ਵਿਆਕੁਲ ਨੈਣ ਤਰਸ ਗਏ ਨੇ ਤੇਰੇ ਦੀਦਾਰ ਨੂੰ